ਅਥ ਤੁਪਕ ਕੇ ਨਾਮ ਦੋਹਰਾ ਬਾਹਨ ਆਦ ਵਿਚਾਰਿਆ ਰਿਪ ਪਦ ਅੰਤ ਵਿਚਾਰ ਨਾਮ ਤੁਪਕ ਕੇ ਹੋਤ ਹੈ ਲੀਜੋ ਸੋ ਕਾ ਸੁਧਾਰ ਸਿੰਧਵਨੀ ਪਦ ਪ੍ਰਥਮ ਕਹਿ ਰਿਪਣੀ ਅੰਤ ਵਿਚਾਰ ਨਾਮ ਤੁਪਕ ਕੇ ਹੋਤ ਹੈ ਲੀਜੋ ਸੋ ਕਾ ਸੁਧਾਰ ਤੁਰੰਗਨ ਪ੍ਰਥਮ ਵਿਚਾਰ ਕਹਿ ਰੇਪੇ ਹਰੀ ਅੰਤ ਵਿਚਾਰ ਨਾਮ ਤੁਪਕ ਕੇ ਹੋਤ ਹੈ ਲੀਜੋ ਸੋ ਕਾ ਸੁਧਾਰ ਹੈ ਨਹੀਂ ਆਦ ਵਿਚਾਰ ਕਹਿ ਹਾ ਪਦ ਅੰਤ ਮਖਾਨ ਨਾਮ ਤੁਮਕ ਕੇ ਹੋਤ ਹੈ ਚੀਨ ਲਿਓ ਬੋਧਿਵਾਨ ਅਰਬਨ ਯਾਦ ਬਖਾਨੀਐ ਰੇ ਪਿਆਰੇ ਅੰਤੁ ਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਕਿੰ ਕਾਣੀ ਪ੍ਰਥਮੈ ਉਚਰ ਰਿਪ ਪਦ ਅੰਤੁ ਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਅਸਨ ਯਾਦ ਵਿਚਾਰੀਐ ਅੰਤ ਸਬਦ ਅਰਦੀਨ ਦੀਨ ਨਾਮ ਤੁਮਕ ਕੇ ਹੋਤ ਹੈ ਲੀਜੋ ਸਮਝ ਪਰਬੀਨ ਸਵਾਸਨ ਯਾਦ ਬਖਾਨੀਐ ਰੇ ਪਿਆਰੀ ਪਦ ਕੇ ਅਦੀਨ ਨਾਮ ਤੁਖ ਕੇ ਹੋ ਤੈ ਸੁਹਰ ਲੀਜੀਓ ਚੀਨ ਆਧਰਿ ਆਦ ਉਚਾਰ ਕੈ ਰਿਪ ਪਦ ਅੰਤ ਬਖਾਨ ਨਾਮ ਤੁਕ ਕੇ ਹੋਤ ਹੈ ਚੀਨ ਲਿਓ ਮਾਤਿਵਾਨ ਪ੍ਰਭਨੀ ਆਦ ਉਚਾਰ ਕੈ ਰਿਪ ਪਦ ਅੰਤ ਬਖਾਨ ਨਾਮ ਤੁਕ ਕੇ ਹੋਤ ਹੈ ਚੀਨ ਲਿਓ ਮਾਤਿਵਾਨ ਆਦ ਭੂਪਨੀ ਸ਼ਬਦ ਕੈ ਰਿਪ ਅਰ ਅੰਤ ਉਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੋ ਕਵ ਸੁਧਾਰ ਆਦਿ ਇਸਨੀ ਸਬਦ ਕਹਿ ਰੇ ਪਿਆਰੇ ਪਦ ਕੇ ਦੀਨ ਨਾਮ ਤੁਖ ਕੇ ਹੋਤ ਹੈ ਸੁਗਰ ਲੀਜੀ ਔ ਚੀਨ ਆ ਸੌਂਡਣੀ ਸ਼ਬਦ ਕਹਿ ਰੇ ਪਿਆਰੇ ਬਹੁਰ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਚਤੁਰ ਵਿਚਾਰ ਪ੍ਰਥਮ ਛਤਰਣੀ ਉਚਰੀਐ ਰੇ ਪਿਆਰੇ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਚਤੁਰ ਵਿਚਾਰ ਸਗਲ ਛਤਰ ਕੇ ਨਾਮ ਲੈ ਨੀ ਕਹਿ ਰਿਪੈ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਸੁਜਾਨ ਪ੍ਰਥਮ ਛਤਰਨੀ ਸ਼ਬਦ ਉਚਰ ਦੇ ਪਿਆਰੀ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਚੀਨ ਲਿਹੋ ਮਾਤਿਵਾਨ ਆਤ ਪਤਰਨੀ ਆਰ ਕੈ ਰੇ ਪਿਆਰੀ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਚੀਨ ਚਤੁਰ ਨਿਰਧਾਰ ਆਦ ਪਤਾਕਨ ਸ਼ਬਦ ਕਹੈ ਰੇ ਪਿਆਰੀ ਪਦ ਕਹਿ ਦੀਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਛਿਤ ਪਤਾਢੇ ਪ੍ਰਥਮ ਉਚਰ ਕਹਿ ਰੇ ਪਿਆਰੀ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੋ ਕਾ ਵਿਚਾਰ ਰੌਦਰਿ ਆਦ ਵਿਚਾਰੀਐ ਰਿਪ ਅਰਿਹੰਤ ਬਖਾਨ ਨਾਮ ਤੁਮਕ ਕੇ ਹੋਤ ਹੈ ਲੀਜੋ ਚਤਰ ਪਛਾਨ ਸ਼ਸਤਰਣ ਆਦ ਬਖਾਨ ਕੈ ਰਿਪ ਅਰਿ ਪਦ ਕੇ ਦੀਨ ਨਾਮ ਤੁਮਕ ਕੇ ਹੋਤ ਹੈ ਸੁਗਰ ਲੀਜੀ ਹੋ ਚੀਨ ਸ਼ਬਦ ਸਤਰਣੀ ਉਚਰ ਕੈ ਰੇ ਪਿਆਰੇ ਪਦ ਕੇ ਦੀਨ ਨਾਮ ਤੁਕ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਆਦ ਸੁਟਣੀ ਸ਼ਬਦ ਕੈ ਰੇ ਪਿਆਰੇ ਅੰਤ ਬਖਾਨ ਨਾਮ ਤੁਕ ਕੇ ਹੋਤ ਹੈ ਲੀਜੋ ਸਮਝ ਸੁਜਾਨ ਰਥਨੀ ਆਦ ਵਿਚਾਰ ਕੈ ਮਥਨੀ ਮਥਨ ਬਖਾਨ ਨਾਮ ਤੁਕ ਕੇ ਹੋਤ ਹੈ ਲੀਜੋ ਸਮਿ ਸੁਜਾਨ ਸ਼ਬਦ ਸਿਆੰਦਨੀ ਯਾਦ ਕੈ ਰੇ ਪਿਆਰੀ ਬੌਰ ਬਖਾਨ ਨਾਮ ਤੁਕ ਕੇ ਹੋਤ ਹੈ ਲੀਜੋ ਸਮਿ ਸੁਜਾਨ ਆ ਸਕਤਨੀ ਸ਼ਬਦ ਕੈ ਰੇ ਪਰਯੰਤ ਬਖਾਨ ਨਾਮ ਤੁਕ ਕੇ ਹੋਤ ਹੈ ਸਮਝ ਲਿਓ ਮਾਤਿਵਾਨ ਪ੍ਰਥਮ ਸਤਰਣੀ ਸ਼ਬਦ ਕੈ ਰੇ ਪਿਆਰੀ ਅੰਤ ਉਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਆਦ ਦੁਸ਼ਨੀ ਸ਼ਬਦ ਕਹਿ ਰੇ ਪਿਆਰੀ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਚਤੁਰ ਪਛਾਨ ਅਸ਼ਵ ਕਵਚਨੀ ਆਦ ਕਹਿ ਰੇ ਪਿਆਰੀ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੋ ਕਬ ਵਿਚਾਰ ਪ੍ਰਥਮ ਬਰਮਣੀ ਸ਼ਬਦ ਕਹਿ ਰੇ ਪਿਆਰੀ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਚੀਨ ਲਿਓ ਬੁੱਧਵਾਨ ਤੰਤਰਾਣੀ ਆਦ ਕਹਿ ਰੇ ਪਿਆਰੀ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਸੁਜਾਨ ਪ੍ਰਥਮ ਚਰਮਣੀ ਸ਼ਬਦ ਕਹਿ ਰੇ ਪਿਆਰੀ ਅੰਤ ਉਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੋ ਕਾ ਵਿਸੁਧਾਰ ਪ੍ਰਥਮ ਸਿਪਰਨੀ ਸ਼ਬਦ ਕਹਿ ਰੇ ਪਿਆਰੀ ਉਚਰਹੁ ਅੰਤ ਨਾਮ ਤੁਕ ਜੂ ਕੇ ਸਕਲ ਨਿਕਸਤ ਚਲਤਾ ਅਨੰਤ ਸਭ ਸੱਲਣੀ ਆਦ ਕਹਿ ਰੇ ਪਿਆਰੀ ਪਾਦ ਕੇ ਦੀਨ ਨਾਮ ਤੁਕ ਕੇ ਹੋਤ ਹੈ ਸੁਗਰ ਲੀਜੀ ਹਉ ਚੀਨ ਪ੍ਰਥਮ ਚੱਕਰਨੀ ਸ਼ਬਦ ਕਹਿ ਰੇ ਪਿਆਰੀ ਪਾਦ ਕੇ ਦੀਨ ਨਾਮ ਤੁਕ ਕੇ ਹੋਤ ਹੈ ਲੀਜੋ ਸਮਝ ਪਰਬੀਨ ਆਦ ਖੜਗਣੀ ਸ਼ਬਦ ਕਹਿ ਰੇ ਪਿਆਰੀ ਅੰਤ ਉਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਅਸਨੀ ਆਦ ਉਚਾਰ ਕਹਿ ਰਿਪ ਅਰ ਅੰਤ ਬਖਾਨ ਨਾਮ ਤੁਬਕ ਕੇ ਹੋਤ ਹੈ ਲੀਜੋ ਸਮਝ ਸੁਜਾਨ ਨਿਸਤਰ ਸਨੀ ਉਚਾਰ ਕਹਿ ਰਿਪ ਅਰ ਅੰਤ ਬਖਾਨ ਨਾਮ ਕੇ ਹੋਤ ਹੈ ਨਿਕਸਲ ਚਲਤ ਪ੍ਰਮਾਨ ਖਗਨੀ ਆਦ ਬਖਾਨ ਕਹਿ ਰਿਪ ਅਰ ਪਦ ਕੇ ਦੀਨ ਨਾਮ ਕੇ ਹੋਤ ਹੈ ਲੀਜੋ ਸਮਝ ਪਰਬੀਨ ਸ਼ਸਤਰ ਏਸਣੀ ਆਰ ਕਹਿ ਰੇ ਪਿਆਰੀ ਪਦ ਕੇ ਦੀਨ ਨਾਮ ਤੁਖ ਕੇ ਹੋ ਤੈ ਲੀਜੋ ਸਮਝ ਪ੍ਰਬੀਨ ਸ਼ਸਤਰ ਰਾਜਨੀ ਆਰ ਕਹਿ ਰੇ ਪਿਆਰੀ ਅੰਤੂਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੋ ਕਾ ਵੀ ਵਿਚਾਰ ਸ਼ਸਤਰ ਰਾਟਨੀ ਆਰ ਕਹਿ ਰੇ ਪਿਆਰੀ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਚਤੁਰ ਪ੍ਰਮਾਨ ਆ ਸਹਿਬਨੀ ਸ਼ਬਦ ਕਹਿ ਰੇ ਪਿਆਰੀ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਸੰਸੁਜਾਨ ਆ ਤੇਗਨੀ ਸ਼ਬਦ ਕਹਿ ਰੇ ਪਰ ਪਦ ਕੇ ਦੀਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਆਦ ਕਿਰਪਾਨ ਨੇ ਸ਼ਬਦ ਕਹਿ ਰੇ ਪਿਆਰੇ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਚਤਰ ਪਰਮਾਨ ਸ਼ਮਸ਼ੇਰਨੀ ਉਚਾਰ ਰੇ ਪੇ ਅਰੇ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਚਤਰ ਚਿਤ ਮਹਿ ਜਾਣ ਆਦ ਖੰਡਣੀ ਸ਼ਬਦ ਕਹਿ ਰੇ ਪਿਆਰੇ ਬਹੁਰ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੋ ਕਵ ਸੁਧਾਰ ਖਲ ਖੰਡਨ ਪਦ ਯਾਦ ਕੈ ਰੇ ਪਿਆਰੀ ਪਦ ਕੇ ਦੀਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਕਬ ਚਾਂਤਕ ਨੀ ਯਾਦ ਕਹਿ ਰੇ ਪਿਆਰੀ ਅੰਤ ਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਧਾਰਾ ਧਰਨੀ ਯਾਦ ਕਹਿ ਰੇ ਪਿਆਰੀ ਪਦ ਕੇ ਦੀਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਕਵਚ ਤਾਂ ਆਪਣੀ ਯਾਦ ਕਹਿ ਰੇ ਪਿਆਰੀ ਪਦ ਕੇ ਦੀਨ ਨਾਮ ਤੁਖ ਕੇ ਹੋਤ ਹੈ ਚਤੁਰ ਲੀਜਿਓ ਚੀਨ ਤਨ ਤਰਾਣ ਯਾਰੀ ਆਦ ਕਹਿ ਰੇ ਪਿਆਰੀ ਅੰਤ ਬਖਾਨ ਨਾਮ ਤੁਮਕ ਕੇ ਹੋਤ ਹੈ ਚਤੁਰ ਲੀਜੀਓ ਜਾਨ ਕਵਚ ਨਹੀਂ ਯਾਦ ਕਹਿ ਰੇ ਪਿਆਰੀ ਅੰਤ ਬਖਾਨ ਨਾਮ ਤੁਮਕ ਕੇ ਹੋਤ ਹੈ ਲੀਜੋ ਚਤੁਰ ਪ੍ਰਮਾਨ ਦੁਸ਼ਟ ਦਹਾਨੀ ਯਾਦ ਕਹਿ ਰੇ ਪਿਆਰੀ ਸ਼ਬਦ ਬਖਾਨ ਨਾਮ ਤੁਮਕ ਕੇ ਹੋਤ ਹੈ ਲੀਜੋ ਸਮਝ ਸੁਜਾਨ ਦੁਰਜਨ ਦਰਨੀ ਯਾਦ ਕਹਿ ਰੇ ਪਿਆਰੀ ਅੰਤ ਉਚਾਰ ਨਾਮ ਤੁਮਕ ਕੇ ਹੋਤ ਹੈ ਜਾਨ ਚਤੁਰ ਨਿਰਧਾਰ ਦੁਰਜਨ ਦਬਕਨੀ ਆਦ ਕੈ ਪਿਆਰੇ ਪਦ ਕੇ ਦੀਨ ਨਾਮ ਤੁਕ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਚਰਬਨੀ ਆਦ ਕੈ ਪਿਆਰੇ ਅੰਤ ਬਖਾਨ ਨਾਮ ਤੁਕ ਕੇ ਹੋਤ ਹੈ ਲੀਜੋ ਚਤੁਰ ਪਛਾਨ ਵੀਰ ਵਰਜਨੀ ਆਦ ਕੈ ਪਿਆਰੇ ਪਦ ਕੇ ਦੀਨ ਨਾਮ ਤੁਕ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਬਾਰ ਵਰਜਨੀ ਆਦ ਕੈ ਰਿਪਣੀ ਅੰਤ ਬਖਾਨ ਨਾਮ ਤੁਕ ਕੇ ਹੋਤ ਹੈ ਲੀਜੋ ਚਤੁਰ ਪਛਾਨ ਬਿਸਕ ਬਰਖਣੀ ਯਾਦ ਕਹਿ ਰੇ ਪਿਆਰੀ ਪਦ ਕੇ ਦੀਨ ਨਾਮ ਤੁਮਕ ਕੇ ਹੋਤ ਹੈ ਚਤੁਰ ਲੀਜੀ ਹੋ ਚੀਨ ਬਾਣ ਦਾਇਨੀ ਯਾਦ ਕਹਿ ਰੇ ਪਿਆਰੀ ਪਦ ਕੇ ਦੀਨ ਨਾਮ ਤੁਮਕ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਬਿਸਕ ਬ੍ਰਿਸ਼ਟਨੀ ਯਾਦ ਕਹਿ ਰੇ ਪਿਆਰੀ ਅੰਤੁ ਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੋ ਕਬ ਸੁਧਾਰਿ ਪੰਜ ਪ੍ਰਹਾਰਨ ਯਾਦ ਕਹਿ ਰੇ ਪਿਆਰੀ ਅੰਤੁ ਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੋ ਕਬ ਵਿਚਾਰ ਤਨਣੀ ਆਦ ਵਿਚਾਰੀਐ ਰੇਪਿ ਹਰਿਅੰਤ ਵਿਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੋ ਕਾ ਵੀ ਵਿਚਾਰ ਪ੍ਰਥਮ ਤਨਖਨੀ ਸ਼ਬਦ ਕਹਿ ਰੇਪਿ ਹਰਿ ਪਦ ਕੇ ਦੀਨ ਨਾਮ ਤੁਖ ਕੇ ਹੋਤ ਹੈ ਸੁਗਰ ਲੀਜਿਓ ਚੀਨ ਕੋ ਅੰਡਣੀ ਆਦ ਵਿਚਾਰੀਐ ਰੇਪਿ ਹਰਿ ਪਦ ਕੇ ਦੀਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਬਾਣਾ ਗਰਜਨੀ ਆਦ ਕਹਿ ਰੇਪਿ ਹਰਿ ਪਦ ਕਉ ਦੇਹੋ ਨਾਮ ਤੁਖ ਕੇ ਹੋਤ ਹੈ ਚੀਨ ਚਤਰ ਚਿਤ ਲੇਹੋ ਬਾਣ ਪਰ ਹਰਣੀ ਆਦ ਕਹਿ ਰੇ ਪਿਆਰੀ ਪਦ ਕੇ ਦੀਨ ਨਾਮ ਤੁਕ ਕੇ ਹੋਤ ਹੈ ਸੁਗਰ ਲੀਜੀਓ ਚੀਨ ਆਦ ਉਚਰ ਪਦ ਬਾਣਨੀ ਰੇ ਪਿਆਰੀ ਅੰਤੋ ਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੋ ਕਾ ਵਿਚਾਰ ਬਿਸਕ ਪਰਨਨੀ ਆਦ ਕਹਿ ਰੇ ਪਪਾ ਦੇ ਅੰਤ ਬਖਾਨ ਨਾਮ ਤੁਕ ਕੇ ਹੋਤ ਹੈ ਚੀਨੋ ਚਤਰ ਪ੍ਰਮਾਨ ਬਿਸਿਖ ਆਦ ਬਖਾਨ ਕਹਿ ਰੇ ਪਪਾ ਦੇ ਅੰਤ ਵਿਚਾਰ ਨਾਮ ਤੁਕ ਕੇ ਹੋਤ ਹੈ ਚੀਨੋ ਚਤਰ ਅਪਾਰ ਸੁਭਟ ਕਾਇ ਨੀ ਯਾਦ ਕਹਿ ਰੇ ਪੈਰ ਅੰਤੁ ਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਚਤਰ ਸੁਧਾਰ ਸਤਰ ਸੰਘਰਣੀ ਯਾਦ ਕਹਿ ਰੇ ਪੈਰ ਅੰਤੁ ਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੋ ਕਉ ਸੁਧਾਰ ਪੰਜ ਪ੍ਰਹਰਣੀ ਯਾਦ ਕਹਿ ਰੇ ਪੈਰ ਅੰਤੁ ਬਖਾਨ ਨਾਮ ਤੁਕ ਕੇ ਹੋਤ ਹੈ ਲੀਜੋ ਸਮ ਸੁਜਾਨ ਕੋ ਅੰਡਜ ਦਾਇ ਨੂੰ ਚਰਕੈ ਰੇ ਪਿਆਰ ਬੌਰ ਬਖਾਨ ਨਾਮ ਤੁਕ ਕੇ ਹੋਤ ਹੈ ਲੀਜੋ ਸਮ ਸੁਜਾਨ ਆਦ ਨਖੰਗਣੀ ਸ਼ਬਦ ਕਹਿ ਰੇ ਪਿਆਰੀ ਅੰਤ ਬਖਾਨ ਨਾਮ ਤੁਕ ਕੇ ਹੋਤ ਹੈ ਲੀਜੋ ਸੁਗਰ ਪਛਾਨ ਪ੍ਰਥਮ ਪਤਰਣੀ ਪਾਦ ਉਚਰ ਰੇ ਪਿਆਰੀ ਅੰਤ ਉਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੋ ਕਵ ਸੁਧਾਰਿ ਪ੍ਰਥਮ ਪਛਣੀ ਸ਼ਬਦ ਕਹਿ ਰੇ ਪਿਆਰੀ ਪਾਦ ਕੋ ਦੇਹੋ ਨਾਮ ਤੁਕ ਕੇ ਹੋਤ ਹੈ ਚੀਨ ਚਤੁਰ ਚਿਤ ਹੋ ਪ੍ਰਥਮ ਪਤਰਣੀ ਸ਼ਬਦ ਕਹਿ ਰੇ ਪਿਆਰੀ ਅੰਤ ਬਖਾਨ ਨਾਮ ਤੁਕ ਕੇ ਹੋਤ ਹੈ ਲੀਜੋ ਸੁਗਰ ਪਛਾਨ ਪਰਣੀ ਆਦ ਵਿਚਾਰ ਕਹਿ ਰੇ ਪਿਆਰੀ ਬਹੁਰ ਬਖਾਨ ਨਾਮ ਤੁਮਕੇ ਕੇ ਹੋਤ ਹੈ ਚੀਨੋ ਚਤੁਰ ਪ੍ਰਮਾਨ ਪੰਖਣੀ ਆਦ ਵਿਚਾਰ ਕਹਿ ਰੇ ਪਿਆਰੀ ਬਹੁਰ ਉਚਾਰ ਨਾਮ ਤੁਮਕੇ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਪਤਰਣੀ ਆਦ ਬਖਾਨ ਕਹਿ ਰੇ ਪਿਆਰੀ ਅੰਤ ਉਚਾਰ ਨਾਮ ਤੁਮਕੇ ਕੇ ਹੋਤ ਹੈ ਲੀਜੋ ਚਤੁਰ ਵਿਚਾਰ ਨਾ ਵਿਚਾਰੇ ਆਦ ਬਖਾਨ ਕਹਿ ਰੇ ਪਿਆਰੀ ਅੰਤ ਉਚਾਰ ਨਾਮ ਤੁਮਕੇ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਰਥਨੀ ਆਦ ਉਚਾਰ ਕੈ ਰੇ ਪਿਆਰੇ ਅੰਤ ਉਚਾਰੇ ਨਾਮ ਤੁਮ ਕੇ ਹੋਤ ਹੈ ਲੀਜੋ ਚਤੁਰ ਵਿਚਾਰੇ ਸਕਟਨ ਆਦ ਉਚਾਰਿਆ ਰੇ ਪਿਆਰੇ ਪਦ ਕੇ ਦੀਨ ਨਾਮ ਤੁਮ ਕੇ ਹੋਤ ਹੈ ਲੀਜੋ ਸਮਝ ਪਰਬੀਨ ਰਥਨੀ ਆਦ ਬਖਾਨ ਕੈ ਰਿਪ ਆਰੇ ਅੰਤ ਉਚਾਰੇ ਨਾਮ ਤੁਮਕ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਆਦ ਸ਼ਬਦ ਕਹਿ ਸਿੰਧਨੀ ਰੇ ਪਿਆਰੀ ਅੰਤ ਉਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਪਟਨੀ ਆਦ ਬਖਾਨ ਕਹਿ ਰੇ ਪਿਆਰੀ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਚਤੁਰ ਵਿਚਾਰ ਆਦ ਬਸਤਰਣੀ ਸ਼ਬਦ ਕਹਿ ਰੇ ਪਿਆਰੀ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਚੀਨ ਲਿਹੋ ਮਤਵਾਨ ਬਿਉ ਹੋਣੀ ਆਦ ਬਖਾਨੀਐ ਰੇ ਪਿਆਰੀ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਚਤੁਰ ਵਿਚਾਰ ਬਜਰਣੀ ਆਦ ਬਖਾਨ ਕਹਿ ਰੇ ਪਿਆਰੀ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਬਲਨੀ ਆਦਮ ਖਾਨੀਆਂ ਰੇ ਪਿਆਰੇ ਅੰਤੋਚਾਰ ਨਾਮ ਤੁਮ ਕੇ ਹੋਤ ਹੈ ਲੀਜੋ ਸੋ ਕਾ ਵਿਚਾਰ ਦਲਨੀ ਆਦ ਵਿਚਾਰ ਕੈ ਮਲਨੀ ਪਦ ਪੁਨ ਦੇਹੋ ਨਾਮ ਤੁਮ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੋ ਬਾਦ ਇਤਰਣੀ ਵਖਾਣ ਕੈ ਅੰਤ ਸ਼ਬਦ ਆਰੀ ਦੇਹੋ ਨਾਮ ਤੁਮ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੋ ਆਦ ਨਾਦਨੀ ਸ਼ਬਦ ਕੈ ਰੇ ਪਿਆਰੇ ਅੰਤੋਚਾਰ ਨਾਮ ਤੁਮ ਕੇ ਹੋਤ ਹੈ ਚੀਨੋ ਚਤੁਰ ਵਪਾਰ ਦੁੰਦ ਵਿਧਰਨੀ ਯਾਦ ਕਹਿ ਰੇ ਪਿਆਰੇ ਅੰਤ ਬਖਾਨ ਨਾਮ ਤੁਪਕੇ ਹੋਤ ਹੈ ਲੀਜਹੁ ਸਮਝ ਸੁਜਾਨ ਦੁੰਦ ਬਣੀ ਪਦ ਪ੍ਰਥਮ ਕਹਿ ਰੇ ਪਿਆਰੇ ਅੰਤ ਉਚਾਰ ਨਾਮ ਤੁਪਕੇ ਹੋਤ ਹੈ ਲੀਜਹੁ ਸੋ ਕਬ ਸੁਧਾਰ ਨਾਦ ਨਾਦਨੀ ਯਾਦ ਕਹਿ ਰੇ ਪਿਆਰੀ ਅੰਤੁਚਾਰ ਨਾਮ ਕੇ ਹੋਤ ਹੈ ਲੀਜੋ ਸੋ ਕਬ ਵਿਚਾਰ ਦੁੰਦ ਵਿਧਰਨੀ ਯਾਦ ਕਹਿ ਰੇ ਪਿਆਰੀ ਅੰਤੁਚਾਰ ਨਾਮ ਕੇ ਹੋਤ ਹੈ ਸਮਝੋ ਸੁਗਰ ਅਪਾਰ ਆਦ ਭੇਰਨੀ ਸ਼ਬਦ ਕਹਿ ਰਿਪ ਪਦ ਬਹੁਰ ਬਖਾਨ ਨਾਮ ਤੁਖ ਕੇ ਹੋਤ ਹੈ ਜੀਨ ਲਿਓ ਬੋਧੀਵਾਨ ਦੁੰਦਵ ਘੋਖਨ ਆਦ ਕਹਿ ਰਿਪ ਅਰਿ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਜੀਨ ਚਤੁਰ ਨਿਰਧਾਰ ਨਾਦਾ ਨਿਸਨੀ ਆਦ ਕਹਿ ਰਿਪ ਅਰਿ ਬਹੁਰ ਬਖਾਨ ਨਾਮ ਤੁਖ ਕੇ ਹੋਤ ਹੈ ਕਰਿਓ ਚਤੁਰ ਪ੍ਰਮਾਨ ਆਨ ਕਿਨੀ ਪਦ ਆਦ ਕਹਿ ਰਿਪ ਪਦ ਬਹੁਰ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਸੰਸੁਜਾਨ ਸੁਜਾਨ ਪ੍ਰਥਮ ਢਾਲਣੀ ਸ਼ਬਦ ਕਹਿ ਰੇ ਪਿਆਰੇ ਅੰਤ ਵਿਚਾਰ ਨਾਮ ਤੁਕੇ ਹੋਤ ਹੈ ਲੀਜੋ ਸਮਝ ਵਿਚਾਰ ਡੜਣੀ ਆਦ ਵਿਚਾਰ ਕਹਿ ਰੇ ਪਵਦ ਬਹੁਰੋ ਦੇਹੋ ਨਾਮ ਤੁਕੇ ਹੋਤ ਹੈ ਚੀਨ ਚਤੁਰ ਚਿਤ ਲੇਹੋ ਸੰਖ ਨਿਸਨੀ ਆਦ ਕਹਿ ਰੇ ਪਿਆਰੇ ਬਹੁਰ ਉਚਾਰ ਨਾਮ ਤੁਕੇ ਹੋਤ ਹੈ ਚੀਨ ਚਤੁਰ ਨਿਰਧਾਰ ਸੰਖ ਸ਼ਬਦ ਨੀ ਆਦ ਕਹਿ ਰੇ ਪਿਆਰੇ ਅੰਤ ਵਿਚਾਰ ਨਾਮ ਤੁਕੇ ਹੋਤ ਹੈ ਲੀਜੋ ਚਤੁਰ ਸੁਧਾਰ ਸੰਖ ਨਾਦਨੀ ਆਦ ਕਹਿ ਰੇ ਪਿਆਰੇ ਅੰਤ ਬਖਾਨ ਨਾਮ ਤੁਪਕੇ ਹੋਤ ਹੈ ਲੀਜੋ ਸਮਿ ਸੁਜਾਨ ਨਾਦਨੀ ਆਦ ਕਹਿ ਰੇ ਪਿਆਰੇ ਅੰਤ ਉਚਾਰ ਨਾਮ ਤੁਪਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਪਲ ਭਛ ਨਾਦਨੀ ਆਦ ਕਹਿ ਰੇ ਅਰੇ ਅੰਤ ਬਖਾਨ ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਪਹਿਚਾਨ ਵਿਆਹ ਨਾਦਨੀ ਆਦ ਕਹਿ ਰੇ ਪਿਆਰੇ ਬਹੁਰ ਬਖਾਨ ਨਾਮ ਤੁਪਕ ਕੇ ਹੋਤ ਹੈ ਲੀਜੋ ਸਮਿ ਸੁਜਾਨ ਹਰ ਜਛ ਨਾਦਨ ਉਚਰ ਕੈ ਰੇ ਪਿਆਰੇ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਚਤੁਰ ਪਛਾਨ ਪੁੰਡਰੀਕ ਨਾਦਨ ਉਚਰ ਕੈ ਰਿਪ ਪਦ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਚੀਨ ਲਿਹੋ ਬੁੱਧੀਵਾਨ ਹਰ ਨਾਦਨ ਪਦ ਪ੍ਰਥਮ ਕੈ ਰੇ ਪਿਆਰੇ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਚਤੁਰ ਵਿਚਾਰ ਪੰਚਾਨਨ ਕੋਖਨ ਉਚਰ ਰੇ ਪਵਾਰੇ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਚਤੁਰ ਚਿਤ ਪਹਿਚਾਨ ਸ਼ੇਰ ਸ਼ਬਦ ਨੇ ਯਾਦ ਕੈ ਰਿਪ ਅਰ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੋ ਕਬ ਵਿਚਾਰ ਮ੍ਰਿਗ ਅਰ ਨਾਦ ਨੇ ਯਾਦ ਕੈ ਰਿਪ ਅਰ ਬਹੁਰ ਬਖਾਨ ਨਾਮ ਤੁਖ ਕੇ ਹੋਤ ਹੈ ਚੀਨੋ ਪ੍ਰਗਿਆਵਾਨ ਹਸਪਤਾਰ ਧੁਨੀ ਉਚਰ ਰਿਪ ਪਦ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਚੀਨ ਚਤੁਰ ਨਿਰਧਾਰ ਮ੍ਰਿਗ ਪਦ ਨਾਦ ਨੇ ਯਾਦ ਕੈ ਰਿਪ ਅਰ ਬਹੁਰ ਬਖਾਨ ਨਾਮ ਤੁਖ ਕੇ ਹੋਤ ਹੈ ਚੀਨੋ ਪ੍ਰਗਿਆਵਾਨ ਪਸ ਏ ਸਰਨ ਨਾਦ ਨਹੀਂ ਉਚਰੇ ਰੇ ਪੈਰ ਅੰਤ ਉਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਚਤਰ ਸੁਧਾਰ ਗਜਰ ਨਾਦ ਨਹੀਂ ਆਦ ਕੈ ਰੇ ਪਦ ਅੰਤ ਬਖਾਨ ਨਾਮ ਤੁਮਕ ਕੇ ਹੋਤ ਹੈ ਸੁਗਰ ਲੀਜਿਓ ਜਾਨ ਸੁੰਡੀ ਆਰੀ ਧਨਣੀ ਆਦ ਕੈ ਰੇ ਆਰੀ ਅੰਤ ਬਖਾਨ ਨਾਮ ਤੁਮਕ ਕੇ ਹੋਤ ਹੈ ਲੀਜੋ ਸਮ ਸੁਜਾਨ ਦੰਤੀ ਆਰੇ ਨਾਦਨੀ ਆਦ ਕਹਿ ਰੇ ਪਿਆਰੇ ਅੰਤ ਉਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੋ ਕਬ ਵਿਚਾਰ ਅਨਕ ਪਿਆਰ ਨਾਦ ਨੇ ਉਚਰੇ ਰੇ ਪਿਆਰੀ ਅੰਤ ਵਿਚਾਰ ਨਾਮ ਤੁਮ ਕੇ ਹੋ ਲੀਜੋ ਸੋ ਕਬ ਸੁਧਾਰ ਸਿੰਧਰਾਰ ਧੰਨੀ ਉਚਰ ਰੇ ਪਿਆਰੀ ਅੰਤ ਵਿਚਾਰ ਨਾਮ ਤੁਮ ਕੇ ਹੋ ਥੈ ਲੀਜੋ ਸੁਮਤਿ ਵਿਚਾਰ ਮਾਤ ਅੰਗਰ ਨਾਦਨੀ ਉਚਰ ਰੇ ਭਾਰੀ ਅੰਤ ਉਚਾਰ ਨਾਮ ਤੁਮ ਕੇ ਹੋ ਲੀਜੋ ਸੁਗਰ ਸੰਭਾਰ ਸਾਵਜਾਰ ਧਨਣੀ ਉਚਰ ਰਿਪ ਪਾਦੇ ਅੰਤ ਸੋ ਭਾਖ ਨਾਮ ਤੁਮਕ ਕੇ ਹੋਤ ਚੀਨ ਚਤੁਰ ਚਿਤ ਰਾਖ ਗਜਨੇ ਅਰ ਨਾਦਨੇ ਆਦ ਕਹਿ ਰਿਪ ਆਰੀ ਅੰਤ ਬਖਾਨ ਨਾਮ ਤੁਮਕ ਕੇ ਹੋਤ ਹੈ ਛੀਨ ਲਿਹੋ ਮਾਤਿਵਾਨ ਨਾਗਰ ਧਨਣੀ ਆਦ ਕਹਿ ਰਿਪ ਆਰੀ ਬਹੁਰ ਬਖਾਨ ਨਾਮ ਤੁਮਕ ਕੇ ਹੋਤ ਹੈ ਉਚਰਤ ਚਲੋ ਸੁਜਾਨ ਹਸਤੀ ਅਰੇ ਧਨਣੀ ਆਦ ਕਹਿ ਰਿਪ ਆਰੀ ਪੁਨ ਪਦ ਦੇਹੋ ਨਾਮ ਤੁਮਕ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੋ ਹਰਨੀ ਅਰੇ ਆਦ ਉਚਾਰ ਕਹਿ ਰਿਪ ਪਦ ਬਹੁਰੋ ਦੇਹੋ ਨਾਮ ਤੁਮਕ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੋ ਕਰਨੀ ਅਰ ਧਨਣੀ ਆਦ ਕਹੈ ਰਿਪ ਪਦ ਅੰਤੁ ਚਾਰ ਨਾਮ ਤੁਮਕ ਕੇ ਹੋਤ ਹੈ ਚੀਨ ਜਦਰ ਨਿਰਧਾਰ ਬਰੀਅਰ ਧਨਣੀ ਆਦ ਕਹੈ ਰਿਪ ਵਾਰੀ ਬਹੁ ਉਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੋ ਕਬ ਵਿਚਾਰ ਦੰਤੀ ਅਰ ਧਨਣੀ ਆਦ ਕਹੈ ਰਿਪ ਅਰ ਪਦ ਕੋ ਦੇਹੋ ਨਾਮ ਤੁਮਕ ਕੇ ਹੋਤ ਹੈ ਚੀਨ ਚਤਰ ਚਿਦਲੇ ਹੋ ਦਵਿਪ ਰਿਪ ਧਰਣੀ ਆਦ ਕਹਿ ਰਿਪ ਅਰ ਬਹੁ ਉਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੋ ਕਬ ਸੰਭਾਰ ਪਦਮੀ ਅਰੇ ਪਾਦ ਬਖਾਨ ਕਹਿ ਰੇ ਪਿਆਰੇ ਬਹੁਰ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਸੁਜਾਨ ਬਲੀ ਅਰੇ ਆਦ ਬਖਾਨ ਕਹਿ ਰੇ ਪਦ ਪੁਨ ਕਹਿ ਦੀਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਇਹ ਮਹਾਰੀ ਧਨਨੀ ਆਦ ਕਹਿ ਰੇ ਪਿਆਰ ਪਦ ਕੋ ਦੀਨ ਨਾਮ ਤੁਖ ਕੇ ਹੋਤ ਹੈ ਸੁਮਤ ਲੀਜਿਓ ਚੀਨ ਕੁੰਭੀ ਹਰ ਨਾਦ ਨੇ ਆਦ ਕਹਿ ਰਿਪ ਖਿਪ ਪਦ ਕੇ ਦੀਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਕੁੰਜਰੀ ਅਰਿ ਆਦ ਵਿਚਾਰ ਕੈ ਰਿਪ ਪੁਨ ਅੰਤੁਚਾਰ ਨਾਮ ਤੁਪਕੇ ਹੋਤ ਹੈ ਲੀਜੋ ਸੁਮਤ ਸੰਭਾਰ ਪਤਰੀਐ ਅਰ ਧਰਣੀ ਉਚਰ ਰਿਪ ਪੁਨ ਪਦ ਕੇ ਦੀਨ ਨਾਮ ਤੁਪਕੇ ਹੋਤ ਹੈ ਲੀਜੋ ਸਮਝ ਪਰਮੀਨ ਤਾਰ ਰਿਪ ਅਰ ਧਰਣੀ ਉਚਰ ਰਿਪ ਪਦ ਬਹੁਰ ਬਖਾਨ ਨਾਮ ਤੁਪਕੇ ਹੋਤ ਹੈ ਚੀਨੋ ਚਤੁਰ ਨਿਧਾਨ ਸਉ ਬਿਆੰਤਕ ਧਰਣੀ ਉਚਰੇ ਰੇ ਪੁਆਰੀ ਬਹੁਰ ਬਖਾਨ ਨਾਮ ਤੁਖ ਕੇ ਹੋਤ ਹੈ ਚੀਨ ਲੇਹੋ ਮਤਿਵਾਨ ਹੈ ਨਿਆਰੀ ਆਦ ਉਚਾਰ ਕੈ ਰੇ ਪੁਆਰੀ ਅੰਤ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੋ ਕਾ ਵਿਚਾਰ ਹੈ ਨਿਆਰ ਧਰਣੀ ਆਦ ਕੈ ਰੇ ਪਦ ਬਹੁਰ ਬਖਾਨ ਨਾਮ ਤੁਖ ਕੇ ਹੋਤ ਹੈ ਚੀਨ ਲਿਓ ਬੁੱਧਵਾਨ ਹੈ ਨਿਆਂਤਿਕ ਧਰਣੀ ਉਚਰੇ ਰੇਪ ਪਦ ਬਹੁਰ ਬਖਾਨ ਨਾਮ ਤੁਮਕ ਕੇ ਹੋਤ ਹੈ ਲੀਜੋ ਸਮੇ ਸੁਜਾਨ ਆਸਵਾਰੇ ਧਰਣੀ ਯਾਦ ਕਹਿ ਰੇ ਪਿਆਰੇ ਪਾਦ ਕੇ ਦੀਨ ਨਾਮ ਤੁਮਕ ਕੇ ਹੋਤ ਹੈ ਸੁਗਰ ਲੀਜੋ ਚੀਨ ਤੁਰਿਆਰ ਨਾਦਨੀ ਯਾਦ ਕਹਿ ਰੇ ਪਿਆਰੇ ਅੰਤੂ ਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸਮਾਤ ਸੁਧਾਰ ਤੁਰੰਗਰੀ ਧਰਨੀ ਯਾਦ ਕਹਿ ਰੇ ਪੁਨ ਪਾਦ ਕੇ ਦੀਨ ਨਾਮ ਤੁਮਕ ਕੇ ਹੋਤ ਹੈ ਲੀਜੋ ਸਮਝ ਪਰਬੀਨ